ਮਹਾਪੁਰਖਾਂ ਦੇ ਅਨਮੋਲ ਬਚਨ ਸੰਤ ਬਾਬਾ ਆਨੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਕੁਝ ਅਨਮੋਲ ਬਚਨ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ ਹੈ ਪਰ ਕਰਮਾਂ ਵਾਲੇ ਪੱਲੇ ਬੰਨਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਕਰੋ ਜੋ ਨਿਤਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਸਿਮਰਨ ਖਲੋ ਕੇ ਜਾਂ ਹਜ਼ੂਰੀ ਵਿੱਚ ਬੈਠ ਕੇ ਕਰਨ ਨਾਲ ਮਨ ਸਾਵਧਾਨ ਰਹਿੰਦਾ ਹੈ ਅੰਮ੍ਰਿਤ ਛਕਣਾ ਗੁਰਮੰਤਰ ਲੈਣਾ ਆਪਣੇ ਆਪ ਨੂੰ ਗੁਰੂ ਨਾਲ ਪਿਉਂਦ ਕਰਨਾ ਹੈ ਜੇ ਬੇਨਤੀ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰੂ ਹਨ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਹਨ ਸਾਡੇ ਗੁਰੂ ਹਨ ਸਾਨੂੰ ਉਹਨਾਂ ਦੇ ਬਚਨਾਂ ਤੇ ਚੱਲਣਾ ਚਾਹੀਦਾ ਹੈ ਜੇ ਮਹਾਪੁਰਸ਼ਾਂ ਦੀ ਛਤਰਛਾਇਆ ਹੇਠ ਰਹਿ ਕੇ ਵੀ ਨਾਮ ਨਾ ਜਪੀਏ ਤਾਂ ਮਹਾਪੁਰਸ਼ਾਂ ਨੂੰ ਵੀ ਲਾਜ ਲੱਗਦੀ ਹੈ ਸਾਡੇ ਪਾਸ ਆਉਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਆ ਕਰੋ ਸਾਰੇ ਕਾਰਜ ਪੂਰੇ ਹੋਣਗੇ ਭਾਵਨਾ ਬਣਾਉਣੀ ਪਵੇਗੀ ਅਸੀਂ ਵੀ ਤਾਂ ਉਹਨਾਂ ਅੱਗੇ ਹੀ ਅਰਦਾਸ ਕਰਦੇ ਹਾਂ ਜੋ ਸਾਨੂੰ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ ਉਸ ਦੀ ਸੰਗਤ ਕਰੋ ਜਿਹੜਾ ਆਪਣੇ ਨਾਲ ਜੋੜੇ ਉਸ ਤੋਂ ਕਿਨਾਰਾ ਕਰੋ ਪਾਠ ਕਰਨਾ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹਨ ਨੇਕੀ ਕਰਨੀ ਗੁਰੂ ਨਾਨਕ ਨੂੰ ਪਾਉਣਾ ਹੈ ਕਿਸੇ ਦਾ ਮੈਂ ਗੁਰੂ ਨਹੀਂ ਕੋਈ ਮੇਰਾ ਸਿੱਖ ਨਹੀਂ ਕਿਸੇ ਨੂੰ ਮੈਂ ਹੱਥੀ ਅੰਮ੍ਰਿਤ ਨਹੀਂ ਛਕਾਇਆ ਕਿਸੇ ਨੂੰ ਕੱਲਿਆਂ ਬੈਠ ਕੇ ਗੁਰਮੰਤਰ ਨਹੀਂ ਦਿੱਤਾ ਇਹ ਤਾਂ ਸੰਗਤ ਹੈ ਗੁਰੂ ਨਾਨਕ ਦੀ ਜਿਸ ਵਿੱਚ ਮੈਂ ਇੱਕ ਮੈਂ ਵੀ ਹਾਂ ਜੇ ਕਦੇ ਭੁੱਲ ਭੁਲੇਖੇ ਕੌੜੀ ਚੀਜ਼ ਮੂੰਹ ਵਿੱਚ ਪੈ ਜਾਏ ਤਾਂ ਬੰਦਾ ਥੁੱਕ ਕੇ ਬਾਹਰ ਕੱਢਦਾ ਹੈ ਇਸ ਤਰ੍ਹਾਂ ਜਦੋਂ ਕਿਸੇ ਦਾ ਕੌੜਾ ਬੋਲ ਕੰਨਾਂ ਵਿੱਚ ਪੈਂਦਾ ਹੈ ਤਾਂ ਉਸ ਉਹ ਵੀ ਥੁੱਕਣ ਜੋਗਾ ਹੋ ਜਾਂਦਾ ਹੈ ਜੇ ਕੋਈ ਸਾਡੀ ਖੁਸ਼ੀ ਲੈਣੀ ਚਾਹੁੰਦਾ ਹੈ ਤਾਂ ਹਰ ਰੋਜ਼ ਘੱਟੋ ਘੱਟ 2 ਘੰਟੇ ਦਾ ਸਮਾਂ ਦੇਵੇ ਨਿਤਨੇਮ ਕਰੇ ਸਾਨੂੰ ਮਾਇਆ ਦੀ ਲੋੜ ਨਹੀਂ ਮੀਂਹ ਸਭ ਤੇ ਪੈਂਦਾ ਹੈ ਪਰ ਲਾਭ ਉਹ ਉਠਾਉਂਦੇ ਹਨ ਜਿਨ੍ਹਾਂ ਦੇ ਖੇਤ ਵਾਏ ਹੋਏ ਵਾਏ ਹੋਏ ਤੇ ਵੱਟੇ ਵੱਟ ਪਾਏ ਹੋਏ ਹੁੰਦੇ ਹਨ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਦਾ ਹਾਲ ਹੈ ਗੱਲ ਹੈ ਪ੍ਰੀਤ ਦੀ ਜੇ ਲੱਗ ਜਾਵੇ ਕਿਸੇ ਨਾਲ ਤਾਂ ਉਸ ਦਾ ਸਭ ਕੁਝ ਚੰਗਾ ਲੱਗਦਾ ਹੈ ਤਸਵੀਰ ਵੀ ਗੱਲਾਂ ਵੀ ਸਾਡੀ ਹੈ ਯਾਰੀ ਗੁਰੂ ਨਾਨਕ ਨਾਲ ਤਸਵੀਰ ਕੇਵਲ ਯਾਦਗਾਰੀ ਲਈ ਅਤੇ ਮਨ ਦੇ ਟਿਕਾਉ ਲਈ ਹੁੰਦੀ ਹੈ ਨਾ ਇਸ ਦੀ ਪੂਜਾ ਕਰਦੇ ਹੋਏ ਮੂਰਤੀ ਪੂਜਕ ਬਣ ਜਾਓ ਮੂਲ ਮੰਤਰ ਦੁੱਧ ਹੈ ਇਸ ਦੀ ਕਮਾਈ ਕਰੋ ਗੁਰੂ ਨਾਨਕ ਨੂੰ ਹਾਜ਼ਰ ਸਮਝੋ ਇਸ ਦੁੱਧ ਤੋਂ ਜੋ ਮਰਜ਼ੀ ਪਦਾਰਥ ਬਣਾ ਲਓ ਜਦੋਂ ਮਹਾਪੁਰਖਾਂ ਦੇ ਦਰਸ਼ਨ ਹੋਣ ਦਾ ਸਮਝੋ ਸਾਹਿਬ ਤੁੱਠਾ ਹੈ ਜਦੋਂ ਕਿਸੇ ਕੁਸੰਗੀ ਦਾ ਮੇਲ ਹੋਏ ਤਾਂ ਸਮਝੋ ਸਾਹਿਬ ਰੁੱਠਾ ਇੱਕ ਨਾਮ ਤੋਂ ਬਗੈਰ ਜੋ ਜਪ ਤਪ ਕਰਮ ਕਾਂਡ ਹਨ ਸਭ ਸਿਫਰਾਂ ਹਨ ਨਾਮ ਏਕਾ ਹੈ ਏਕੇ ਤੋਂ ਬਗੈਰ ਸਿਫਰਾਂ ਦੀ ਕੀ ਕੀਮਤ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਦੇ ਕੁਝ ਅਨਮੋਲ ਬਚਨ ਨਿਤਨੇਮ ਹਰ ਰੋਜ਼ ਕਰਨਾ ਚਾਹੀਦਾ ਹੈ ਨਿਤਨੇਮ ਸਿੱਖੀ ਦੀ ਪੂੰਜੀ ਹੈ ਦੌਲਤ ਅਤੇ ਜਾਇਦਾਦ ਹੈ ਨਾਮ ਜਪਣਾ ਪ੍ਰਾਣੀ ਮਾਤਰ ਦਾ ਮੁੱਖ ਧਰਮ ਹੈ ਰਿੱਧੀ ਸਿੱਧੀ ਕੋਈ ਚੀਜ਼ ਨਹੀਂ ਆਤਮ ਪਦ ਇਸ ਤੋਂ ਬਹੁਤ ਅੱਗੇ ਹੈ ਸੇਵਾ ਤੋਂ ਬਗੈਰ ਮਨ ਵਿੱਚ ਨਿਮਰਤਾ ਗਰੀਬੀ ਨਹੀਂ ਆਉਂਦੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਤੁਕ ਉਚਾਰ ਕੇ ਸੰਗਤਾਂ ਵਿੱਚ ਸਪਸ਼ਟ ਕੀਤਾ ਕਿ ਆਦ ਤੋਂ ਅੰਤ ਤੱਕ ਸ਼ਬਦ ਹੀ ਗੁਰੂ ਹੈ ਦੇਹ ਸਰੀਰ ਨਾ ਗੁਰੂ ਹੋਈ ਹੈ ਨਾ ਕਦੀ ਹੋਵੇਗੀ ਗੁਰਮੁਖ ਬ੍ਰਹਮ ਗਿਆਨੀ ਮਹਾਪੁਰਸ਼ ਸ਼ਬਦ ਰੂਪ ਹੁੰਦੇ ਹਨ ਸਰੀਰ ਨਹੀਂ ਹੁੰਦੇ ਇਸ ਕਰਕੇ ਦੇਹ ਦੀ ਪੂਜਾ ਕਰਨੀ ਠੀਕ ਨਹੀਂ ਹੁੰਦੀ ਰਸਨਾ ਨਾਲ ਨਾਮ ਸਿਮਰਨ ਅਕਾਲ ਪੁਰਖ ਦੀ ਉਸਤਤ ਕਰਨੀ ਚਾਹੀਦੀ ਹੈ ਇਸ ਰਸਨਾ ਨਾਲ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਜਾਂ ਵਰ ਸਰਾਪ ਨਹੀਂ ਦੇਣਾ ਚਾਹੀਦਾ ਕਿਸੇ ਦੇ ਬੋਲ ਕਬੂਲ ਸਹਾਰਨਾ ਤਪਾਂ ਸਿਰ ਤਪ ਹੈ ਜਦੋਂ ਤੱਕ ਦ੍ਰਿਸ਼ਟ ਮਾਨ ਦਾ ਮੋਹ ਨਹੀਂ ਟੁੱਟਦਾ ਉਦੋਂ ਤੱਕ ਨਿਰਾਕਾਰ ਵਿੱਚ ਬਿਰਤੀ ਨਹੀਂ ਜਾਂਦੀ ਅਤੇ ਅਕਾਲ ਪੁਰਖ ਵਿੱਚ ਅਭੇਦ ਨਹੀਂ ਹੋ ਸਕਦਾ ਭਾਣੇ ਵਿੱਚ ਰਹਿਣਾ ਅਤੇ ਹੁਕਮ ਮੰਨਣਾ ਹੀ ਗੁਰੂ ਗੁਰਸਿੱਖੀ ਹੈ ਜੋ ਅਕਾਲ ਪੁਰਖ ਕਰ ਰਿਹਾ ਹੈ ਉਹ ਠੀਕ ਹੈ ਉਸ ਦੀ ਰਜ਼ਾ ਵਿੱਚ ਹੀ ਸੁਖ ਹੈ ਦੀਵਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਸ ਮੁਬਾਸਾ ਖਿੱਚੋ ਤਾਂ ਨਹੀਂ ਕਰਨੀ ਚਾਹੀਦੀ ਜਦੋਂ ਲੰਗਰ ਸਾਂਝਾ ਹੋ ਜਾਵੇਗਾ ਉਦੋਂ ਸ਼ਾਂਤੀ ਵਸ ਜਾਵੇਗੀ ਅਤੇ ਦੇਸ਼ ਸੁਖੀ ਵਸੇਗਾ ਜਿਹੜੇ ਸੰਗਤਾਂ ਵਿੱਚ ਪ੍ਰਚਾਰ ਕਰਦੇ ਹਨ ਹਰ ਤਰ੍ਹਾਂ ਦੀ ਮਾੜੀ ਚੰਗੀ ਕਮਾਈ ਦਾ ਪ੍ਰਸ਼ਾਦ ਅੰਗੀਕਾਰ ਕਰਦੇ ਹਨ ਉਸ ਦਾ ਹਿਸਾਬ ਸਰੀਰ ਵਿੱਚ ਹੀ ਮਕਾਉਣਾ ਪੈਂਦਾ ਹੈ ਅੰਦਰਲਾ ਹੀਰਾ ਸੱਚਾ ਬਾਹਰਲਾ ਹੀਰਾ ਝੂਠਾ ਸਰੀਰ ਸ਼ਮਸ਼ਾਨ ਘਾਟ ਅਤੇ ਮਨ ਭਗਵਾਨ ਦੇ ਘਾਟ ਤੇ ਲੈ ਕੇ ਜਾਣਾ ਹੈ ਸਭ ਤੋਂ ਵੱਡਾ ਗੁਣ ਖਿਮਾ ਹੈ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਇਹ ਦਿਸ਼ਾ ਆਉਂਦੀ ਹੈ ਕਿ ਦੇਹ ਹੈ ਨਹੀਂ ਆਤਮਾ ਹੈ ਫਿਰ ਜੇ ਹੋਰ ਅਭਿਆਸ ਵਧਾਇਆ ਜਾਵੇ ਤਾਂ ਤਦ ਭਾਂਤੀ ਦਿਸ਼ਾ ਆਉਂਦੀ ਹੈ ਰੋਮ ਰੋਮ ਵਿੱਚ ਖੁਸ਼ੀ ਗਮੀ ਸਰਦੀ ਗਰਮੀ ਵਿੱਚ ਪਿਆਰਾ ਹਰ ਰੰਗ ਵਿੱਚ ਭਾਸਦਾ ਹੈ ਪੱਤੇ ਪੱਤੇ ਜਾਂ ਜ਼ਰਰੇ ਜ਼ਰਰੇ ਵਿੱਚ ਉਹ ਹੀ ਨਜ਼ਰ ਆਉਂਦਾ ਹੈ ਉਸ ਤੋਂ ਅੱਗੇ ਜਗਿਆਸੂ ਆਪ ਦੇ ਅੰਦਰ ਹੀ ਆਪਦੇ ਆਪ ਵਿੱਚ ਮਸਤ ਹੋ ਜਾਂਦਾ ਹੈ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ ਗੁਰੂ ਘਰ ਦੀ ਆਤ ਤੋਂ ਇਹੋ ਹੀ ਟਕਸਾਲ ਚੱਲੀ ਆਉਂਦੀ ਹੈ ਅਤੇ ਸ੍ਰਿਸ਼ਟੀ ਦੇ ਅੰਤ ਤੀਕਰ ਚਲੀ ਜਾਵੇਗੀ ਜਿੱਥੇ ਬਨਾਵਟ ਨਹੀਂ ਸੁੱਤੇ ਸਹਿਜ ਹੀ ਸ਼ਬਦ ਅਤੇ ਤਾਰ ਦਾ ਮੇਲਾ ਹੈ ਉੱਥੇ ਸਤ ਸੰਗ ਹੈ ਉੱਥੇ ਗੁਰੂ ਘਰ ਦੀ ਪੂਰੀ ਸੋਝੀ ਦੀ ਪ੍ਰਾਪਤੀ ਹੋਵੇਗੀ ਪਰ ਜਿੱਥੇ ਬਨਾਵਟ ਹੈ ਉਸ ਉਸ ਸੱਜਣ ਪੁਰਸ਼ ਦਾ ਆਪਣਾ ਦੇ ਅਭਿਮਾਨ ਹਉਮੈ ਰੋਗ ਨਹੀਂ ਟੁੱਟਿਆ ਉਹ ਜੁਗਿਆਸੂ ਦਾ ਭਰਮ ਕੀ ਗਵਾਵੇਗਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਸਾਹਿਬ ਨੇ ਸ਼ਬਦ ਦਾ ਅਦਬ ਦੇਹ ਤੋਂ ਬਹੁਤ ਉੱਚਾ ਰੱਖਿਆ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਕੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਹੁਕਮ ਦਿੱਤਾ ਕਿ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦਾ ਲਈ ਮੇਰਾ ਸਰਗੁਣ ਸਰੂਪ ਸਮਝਣਾ ਏਕ ਰੂਪ ਤਹਿ ਗੁਣ ਤੇ ਪਰੇ ਨੇਤ ਨੇਤ ਜਿਹ ਨਿਗਮ ਉਚਰਹਿ ਦੂਸਰ ਰੂਪ ਗ੍ਰੰਥ ਜੀ ਮੰਨਹੁ ਆਪਨ ਅੰਗ ਮੇਰੇ ਕਰ ਜਾਨਹੁ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜੋ ਨਿਸਪੋਰ ਇਹ ਸ਼ਬਦ ਇਸ ਸ਼ਬਦ ਗੁਰ ਸੁਰਤੁਣ ਚੇਲਾ ਵਾਲੀ ਭਗਤ ਭਾਵ ਦੀ ਮਰਿਆਦਾ ਚਲਾਉਣ ਨਾਲ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਦੇਹ ਅਭਿਮਾਨ ਹਉਮੈ ਰੋਗ ਨੂੰ ਉੱਕਾ ਹੀ ਗੁਰਬਾਣੀ ਵਿੱਚ ਲੈ ਕਰ ਦਿੱਤਾ ਸਿਮਰਨ ਨਾਮ ਜਪਣ ਦੀ ਲੋੜ ਤੇ ਉਸ ਦਾ ਫਲ ਸਪਸ਼ਟ ਤੌਰ ਤੇ ਜੀਵ ਮਾਤਰ ਲਈ ਦੱਸਦੇ ਹਨ ਕਿ ਪ੍ਰੇਮੀਆਂ ਨਾਮ ਕਿਸੇ ਦੇ ਸੁਣਾਉਣ ਵਾਸਤੇ ਨਹੀਂ ਜਪੀਦਾ ਅੰਤਰਜਾਮੀ ਦਾ ਤੇਰੇ ਵਿੱਚ ਅੱਗੇ ਹੀ ਬੈਠਾ ਹੈ ਇਹ ਤਾਂ ਤੇਰੇ ਅੰਤਹਕਰਨ ਦੀ ਮੈਲ ਲਾਉਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਅਰਸ਼ੀ ਸਾਬਣ ਬਖਸ਼ਿਆ ਹੈ ਜਿਸ ਤਰ੍ਹਾਂ ਇੱਕ ਸੁਗੜ ਸੱਜੀ ਮਾਈ ਆਪਣੇ ਬੱਚੇ ਦੇ ਮੂਤਰ ਆਦਿਕ ਨਾਲ ਗੰਦੇ ਹੋਏ ਪੋਤੜੇ ਥੋੜੇ ਜਲ ਥੋੜੇ ਥੋੜੇ ਜਲ ਪਾ ਕੇ ਸਾਬਣ ਨਾਲ ਰਗੜਦੀ ਹੈ ਫਿਰ ਪੋਤੜ ਦੀ ਮੈਲ ਉਗੜ ਆਉਂਦੀ ਹੈ ਫਿਰ ਉਸ ਨੂੰ ਖੁੱਲੇ ਜਲ ਵਿੱਚ ਹੰਗਾਲ ਦਿੰਦੀ ਹੈ ਇਸ ਤਰ੍ਹਾਂ ਕਈ ਵਾਰੀ ਰਗੜ ਕੇ ਤੇ ਹੰਗਾਲ ਕੇ ਪੋਤੜ ਨੂੰ ਚਿੱਟਾ ਸਫੈਦ ਕਰ ਲੈਂਦੀ ਹੈ ਇਸ ਤਰ੍ਹਾਂ ਜਗਿਆਸੂ ਨੇ ਆਪਣੇ ਮਲੀਨ ਹੋਏ ਅੰਤਕਰਨ ਨੂੰ ਸਤਿਗੁਰੂ ਦੇ ਬਖਸ਼ੇ ਹੋਏ ਨਾਮ ਦੇ ਸਾਬਣ ਨਾਲ ਰਗੜਨਾ ਹੈ ਉਗਲੀ ਹੋਈ ਮੈਲ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕੇ ਬੇਨਤੀ ਦੇ ਖੁੱਲੇ ਜਲ ਵਿੱਚ ਹੰਗਾਲਣਾ ਹੈ ਜੇ ਤੂੰ ਹਿੰਮਤ ਕਰਕੇ ਲੱਗਾ ਰਹੇਗਾ ਤਾਂ ਇੱਕ ਦਿਨ ਤੂੰ ਵੀ ਆਪਣੇ ਅੰਤਕਰਨ ਦੇ ਮਲੀਨ ਪੋਤਰ ਨੂੰ ਚਿੱਟਾ ਸਵੈਦ ਕਰ ਲਏਗਾ ਅੰਤਕਰਨ ਦਾ ਮੈਲਾ ਹੋਣਾ ਇੱਕ ਨਵੀਂ ਚਿੱਟੀ ਚੱਦਰ ਮੀਂਹ ਪੈਂਦੇ ਵਿੱਚ ਇੱਕ ਅਜਿਹੇ ਕੋਠੇ ਵਿੱਚ ਵਿਛਾ ਦਿਓ ਜਿੱਥੇ ਥੋੜਾ ਥੋੜਾ ਚੋਂਦਾ ਹੈ ਚਾਦਰ ਦੇ ਪਾਣੀ ਦੇ ਟੇਪੇ ਪੈਂਦਿਆਂ ਪੈਂਦਿਆਂ ਇੱਕ ਸਮਾਂ ਆਵੇਗਾ ਕਿ ਸਾਰੀ ਚਾਦਰ ਮਿੱਟੀ ਰੰਗੀ ਹੋ ਜਾਵੇਗੀ ਕਿਉਂਕਿ ਹਰ ਇੱਕ ਚੋਏ ਦੇ ਟੱਪੇ ਵਿੱਚ ਛੱਤ ਦੀ ਮਿੱਟੀ ਰਲੀ ਹੁੰਦੀ ਹੈ ਜਿਉਂ-ਜਿਉਂ ਟੇਪੇ ਪੈਂਦੇ ਹਨ ਇਹ ਮਿੱਟੀ ਚਾਦਰ ਦੀਆਂ ਤੰਦਾਂ ਵਿੱਚ ਘਰ ਕਰਦੀ ਗਈ ਅਤੇ ਸਮਾਂ ਪਾ ਕੇ ਸਾਰੀ ਚਾਦਰ ਮਿੱਟੀ ਰੰਗੀ ਹੋ ਗਈ ਇਸੇ ਤਰ੍ਹਾਂ ਹਰ ਇੱਕ ਬੰਦੇ ਦਾ ਅੰਤਹਕਰਨ ਪਹਿਲਾਂ ਚਿੱਟੀ ਚਾਦਰ ਵਾਂਗਣ ਮਲ ਤੋਂ ਖਾਲੀ ਬਿਲਕੁਲ ਸਫੈਦ ਚਾਹੁੰਦਾ ਹੈ ਫਿਰ ਜਿਹੜੇ ਕਰਮ ਜਾਂ ਦ੍ਰਿੜ ਸੰਕਲਪ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਸਰੇ ਜੀਵ ਕਰਦਾ ਹੈ ਉਹਨਾਂ ਦੀ ਮੈਲ ਚੋਏ ਦੇ ਟੇਪਿਆਂ ਵਾਂਗੂ ਹੌਲੀ-ਹੌਲੀ ਅੰਤਕਰਨ ਮਲੀਨ ਕਰ ਦਿੰਦੀ ਹੈ ਇੱਕ ਦਿਨ ਅੰਤਕਰਨ ਉੱਕਾ ਹੀ ਮੈਲੀ ਰੰਗਣ ਵਿੱਚ ਰੰਗਿਆ ਜਾਂਦਾ ਹੈ ਇਸ ਮਲ ਨੂੰ ਦੂ ਇਸ ਮਲ ਨੂੰ ਵਾਹਿਗੁਰੂ ਮੰਤਰ ਕੱਟ ਦਿੰਦਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬਲੋਕ ਗ੍ਰੰਥ ਵਿੱਚ ਆਪਣੀ ਸ੍ਰੀ ਮੁਖ ਵਾਗ ਬਾਣੀ ਵਿੱਚ ਲਿਖਦੇ ਹਨ ਭਇਓ ਨਿਸਤਾਰ ਅਸੁਰਨ ਸੇ ਤਾਰ ਲਿਓ ਗੁਰ ਜਗਤ ਸਭੈ ਸ਼ਾਹ ਗੋਬਿੰਦ ਸਿੰਘ ਫਤਿਹ ਸਤਗੁਰ ਕੀ ਵਾਹ ਗੁਰੂ ਵਾਹਿਗੁਰੂ ਸਚ ਮੰਤਰ ਆਖਿਓ ਨਾਲ ਹੀ ਅਰਥ ਵਿਚਾਰ ਕਰਕੇ ਜਿੰਨੇ ਪਰਮੇਸ਼ਰ ਦੇ ਨਾਮ ਹਨ ਉਹ ਈਸ਼ਵਰ ਦੀਪ ਕਿਸੇ ਨਾ ਕਿਸੇ ਸਿਫਤ ਦੇ ਵਾਚਕ ਹਨ RAM ਸਭ ਵਿੱਚ ਰਮਿਆ ਹੋਇਆ ਹੈ ਹਰੀ ਪਾਪਾਂ ਦੇ ਹਰਨ ਵਾਲਾ ਜਾਂ ਮਨ ਨੂੰ ਹਰਿਆ ਕਰਨ ਵਾਲਾ ਸਾਰੇ ਨਾਮ ਕਿਸੇ ਇੱਕ ਸਿਫਤ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਹਨ ਪਰ ਜਿਸ ਵੇਲੇ ਸਿੱਖ ਪੂਰੇ ਪ੍ਰੇਮ ਨਾਲ ਵਾਹ ਸ਼ਬਦ ਉਚਾਰਦਾ ਹੈ ਤੂੰ ਅਚਰਜ ਤੂੰ ਬੇਅੰਤ ਹੈ ਇਸ ਦੇ ਹਿਰਦੇ ਵਿੱਚ ਆ ਵਸਦਾ ਹੈ ਅਤੇ ਇੱਕ ਖਾਸ ਵਿਸਮਾਦ ਰੰਗ ਵਿੱਚ ਸਾਰੀਆਂ ਸਿਫਤਾਂ ਦਾ ਪ੍ਰੇਮ ਭਾਉ ਰੋਮ ਰੋਮ ਵਿੱਚ ਰਮ ਜਾਂਦਾ ਹੈ ਸੋ ਅਰਥ ਵਿਚਾਰ ਕਰਕੇ ਵਾਹਿਗੁਰੂ ਵਾ ਵਾਹਿਗੁਰੂ ਗੁਰਮੰਤਰ ਸਭ ਤੋਂ ਅਧਿਕ ਤਾਕਤ ਵਾਲਾ ਹੈ ਵਾਹ ਤੂੰ ਬੇਅੰਤ ਹੈ ਗੋ ਅਗਿਆਨ ਰੂਪੀ ਅੰਧੇਰਾ ਰੂਪ ਪ੍ਰਕਾਸ਼ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਨ ਵਾਲਾ ਇਸ ਲਈ ਵਾਹਿਗੁਰੂ ਗੁਰਮੰਤਰ ਸਭ ਤੋਂ ਸ੍ਰੇਸ਼ਟ ਹੈ ਈਸ਼ਵਰ ਦੇ ਸਾਰੇ ਗੁਣ ਇਸ ਵਿੱਚ ਆ ਜਾਂਦੇ ਹਨ ਜੇ ਪੂਰੀ ਜੁਗਤ ਤੇ ਨਿਸ਼ਚੇ ਨਾਲ ਜਪਿਆ ਜਾਵੇ ਤਦ ਪਹਿਲਾਂ ਤਾਂ ਅੰਤਰਕਰਨ ਦੀ ਮਲ ਦੂਰ ਹੁੰਦੀ ਹੈ ਫਿਰ ਪ੍ਰੇਮ ਦੀ ਰੰਗਣ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਸਮਾਂ ਪਾ ਕੇ ਪ੍ਰੇਮ ਦਾ ਨਸ਼ਾ ਇੰਨਾ ਵੱਧ ਜਾਂਦਾ ਹੈ ਕਿ ਸਰੀਰ ਨਾਮ ਰੂਪ ਦਾ ਸਰੀਰ ਦਾ ਅਭਾਵ ਹੋ ਜਾਂਦਾ ਹੈ ਅਤੇ ਹਰ ਰੰਗ ਵਿੱਚ ਪਿਆਰਾ ਹੀ ਪਿਆਰਾ ਨਜ਼ਰ ਆਉਣ ਲੱਗ ਪੈਂਦਾ ਹੈ ਨਾਮ ਜਪਣ ਵਿੱਚ ਵਿਗਨ ਜਦ ਜਗਿਆਸੂ ਨਾਮ ਜਪਣਾ ਸ਼ੁਰੂ ਕਰਦਾ ਹੈ ਤਦ ਤਿੰਨ ਵਿਗਨ ਇਸ ਦੇ ਸਾਹਮਣੇ ਆ ਖੜੇ ਹੁੰਦੇ ਹਨ ਨੀਂਦ ਆਉਂਦੀ ਹੈ ਚੌਂਕੜੀ ਮਾਰਨ ਨਾਲ ਸਰੀਰ ਥੱਕ ਜਾਂਦਾ ਹੈ ਮਨ ਦੌੜਨ ਲੱਗ ਜਾਂਦਾ ਹੈ ਕਈ ਐਸੇ ਸੰਪਲ ਸੰਕਲਪ ਵਿਕਲਪ ਆਪ ਪ੍ਰਗਟ ਹੁੰਦੇ ਹਨ ਜਿਨ੍ਹਾਂ ਦਾ ਕਦੇ ਚਿੱਤ ਚੇਤਾ ਵੀ ਨਹੀਂ ਹੁੰਦਾ ਨੀਂਦ ਦਾ ਮੁੱਢਲਾ ਇਲਾਜ ਤਾਂ ਠੰਡੇ ਪਾਣੀ ਨਾਲ ਇਸ਼ਨਾਨ ਹੈ ਜੇਕਰ ਫੇਰ ਵੀ ਇਹ ਪ੍ਰੇਮਣ ਤੰਗ ਕਰੇ ਤਾਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ ਜੇ ਇਸ ਤਰ੍ਹਾਂ ਵੀ ਦੂਰ ਨਾ ਹੋਵੇ ਤਦ ਖੜਾ ਹੋ ਜਾਓ ਖੜੇ ਹੋ ਜਾਓ ਤੇ ਥੋੜਾ ਫਿਰ ਟੁਰ ਕੇ ਅਭਿਆਸ ਕਰੋ ਫਿਰ ਬੈਠ ਜਾਓ ਦੂਸਰੇ ਵਿਗਨ ਦਾ ਇੱਕ ਹੀ ਇਲਾਜ ਹੈ ਸਰੀਰ ਸਾਡਾ ਘੋੜਾ ਹੈ ਇਸ ਨੂੰ ਅਸੀਂ ਆਪ ਸਿਰੇ ਚੜਾਇਆ ਹੈ ਜਦ ਇਹ ਦੁੱਖ ਦੇਵੇ ਕੁਚਾਲੀ ਕਰੇ ਤਦ ਤਕੜੇ ਹੋ ਕੇ ਇਸ ਨੂੰ ਆਖੀ ਭਲਿਆ ਲੋਕਾ ਬਥੇਰਾ ਚਿਰ ਤੋਂ ਉਲਟਾ ਸਾਡੇ ਤੇ ਸਵਾਰੀ ਕਰ ਲਈ ਹੁਣ ਤਕੜਾ ਹੋ ਜਾ ਅਸਾਂ ਤੇਰੇ ਤੇ ਸਵਾਰ ਹੋਣਾ ਹੈ ਜੇ ਹਿੰਮਤ ਕਰਾਂਗੇ ਤਦ ਥੋੜੇ ਹੀ ਦਿਨਾਂ ਵਿੱਚ ਇਹ ਬੇਲ ਗਾਮ ਟੱਟੂ ਕਾਬੂ ਆ ਜਾਵੇਗਾ ਤੀਸਰਾ ਵਿਗਨ ਬਹੁਤ ਦੂਰ ਤੱਕ ਜਾਂਦਾ ਹੈ ਸ਼ੁਰੂ ਵਿੱਚ ਬਹੁਤ ਹੀ ਭਿਆਨਕ ਰੂਪ ਧਾਰਦਾ ਫਿਰ ਹੌਲੀ-ਹੌਲੀ ਸੂਖਸ਼ਮ ਹੁੰਦਾ ਜਾਂਦਾ ਹੈ ਇਸ ਦਾ ਮੁੱਢਲਾ ਇਲਾਜ ਤਾਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾ ਘੁੱਟ ਕੇ ਚਰਨ ਫੜ ਕੇ ਬੇਨਤੀ ਕਰਨਾ ਹੈ हे ਸੱਚੇ ਪਾਤਸ਼ਾਹ ਮਾੜੇ ਹਾਂ ਚੰਗੇ ਹਾਂ ਤੇਰੇ ਹਾਂ ਮਿਹਰ ਕਰ ਸਾਡਾ ਮਨ ਆਪਣੇ ਚਰਨਾਂ ਵਿੱਚ ਲਾ ਲੈ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਗਮਈ ਬਾਣੀ ਨਿਤਨੇਮ ਪੜਨਾ ਅਤੇ ਸਤਿਗੁਰੂ ਦੇ ਉਪਕਾਰ ਯਾਦ ਕਰਕੇ ਆਪਣੀ ਅਕਿਰਤ ਘਣਤਾ ਤੇ ਰੋਣਾ ਹੈ ਐਸੇ ਵਿਰਾਗ ਦਾ ਇੱਕ ਅਥਰੂ ਜਨਮਾ ਜਨਮਾ ਦੀ ਮੈਲ ਧੋ ਦਿੰਦਾ ਹੈ ਆਤਮਿਕ ਜੀਵਨ ਦਾ ਜਾਗਣਾ ਜੋ ਪ੍ਰੇਮੀ ਧਰਮ ਕਿਰਤ ਕਰਦਾ ਹੈ ਵੰਡ ਛਕਦਾ ਹੈ ਨਾਮ ਜਪਦਾ ਹੈ ਅਤੇ ਇਸ ਦੇ ਨਾਲ-ਨਾਲ ਨਿਸ਼ਕਾਮ ਸੇਵਾ ਕਰਦਾ ਹੈ ਉਸ ਦਾ ਮਨ ਖਿੜਿਆ ਹਰਿਆ ਬਾਗ ਹੋ ਜਾਂਦਾ ਹੈ ਤੇ ਅੰਦਰ ਪ੍ਰੇਮ ਭਰੀ ਪ੍ਰਭੂ ਦੇ ਮਿਲਾਪ ਦੀ ਤੀਵਰ ਇੱਛਾ ਪੈਦਾ ਹੋ ਜਾਂਦੀ ਹੈ ਸਿਮਰਨ ਅਤੇ ਕੀਰਤਨ ਦੇ ਨਾਲ-ਨਾਲ ਹੇਠ ਲਿਖੀਆਂ ਚਾਰ ਗੱਲਾਂ ਮਨ ਵਿੱਚ ਵਸਾ ਕੇ ਅਮਲ ਕਰਨ ਨਾਲ ਜਗਿਆਸੂ ਦਾ ਆਤਮਿਕ ਜੀਵਨ ਜਾਗ ਪੈਂਦਾ ਹੈ ਅਤੇ ਹਰ ਰੰਗ ਵਿੱਚ ਕਾਦਰ ਆਪਣੀ ਕੁਦਰਤ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੇਖ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਅਨਭਉ ਪ੍ਰਕਾਸ਼ ਵਾਹਿਗੁਰੂ ਚਿਹਨ ਚੱਕਰ ਵਰਨ ਜਾਤ ਪਾਤ ਤੋਂ ਰਹਿਤ ਹੈ ਉਸ ਦਾ ਰੂਪ ਰੰਗ ਰੇਖ ਪੇ ਕੋਈ ਨਹੀਂ ਕਹਿ ਸਕਦਾ ਉਹ ਸਦਾ ਹੀ ਇੱਕ ਰਸ ਵਰਤਦਾ ਹੈ ਅਤੇ ਅਨੁਭਵ ਦਾ ਵਿਸ਼ਾ ਹੈ ਜਿਸ ਤਰ੍ਹਾਂ ਮਨੁੱਖ ਮਾਤਰ ਨੂੰ ਖੁਸ਼ੀ ਗਮੀ ਦੀ ਲਹਿਰ ਰੋਮ ਰੋਮ ਵਿੱਚ ਪ੍ਰਤੀਤ ਹੁੰਦੀ ਹੈ ਪਰ ਉਹ ਇਹਨਾਂ ਦਾ ਕੋਈ ਸਰੂਪ ਨਹੀਂ ਦੱਸ ਸਕਦਾ ਇਸੇ ਤਰ੍ਹਾਂ ਜਗਿਆਸੂ ਨੂੰ ਨਿਤਨੇਮ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਹਰੀ ਕੀਰਤਨ ਵਿੱਚ ਹਿੱਸਾ ਲੈਂਦਿਆਂ ਜਾਂ ਪੂਰਨ ਪ੍ਰੇਮ ਨਾਲ ਸੁਣਦਿਆਂ ਨਿਸ਼ਕਾਮ ਸੇਵਾ ਦਾ ਲਾਭ ਉਠਾਉਂਦਿਆਂ ਅਤੇ ਆਤਮ ਵਿਚਾਰ ਕਰਦਿਆਂ ਆਪਣੇ ਅੰਦਰੋਂ ਕੁਦਰਤ ਦੇ ਹਰ ਇੱਕ ਰੰਗ ਅਤੇ ਹਰ ਇੱਕ ਸ਼ਕਲ ਵਿੱਚ ਵਾਹਿਗੁਰੂ ਭਾਸਣ ਲੱਗ ਪੈਂਦਾ ਹੈ ਖੋਜੀ ਪੁਰਸ਼ ਨੂੰ ਹਰ ਇੱਕ ਸਰੂਪ ਵਿੱਚ ਰੱਬ ਦਿਸਣ ਲੱਗ ਪੈਂਦਾ ਹੈ ਅਤੇ ਹਰ ਇੱਕ ਆਵਾਜ਼ ਪਿਆਰੇ ਦੀ ਆਵਾਜ਼ ਪਾਸਦੀ ਹੈ ਉਸ ਨੂੰ ਪ੍ਰਤੱਖ ਹੋ ਜਾਂਦਾ ਹੈ ਕਿ ਸਭ ਦ੍ਰਿਸ਼ਟਮਾਨ ਦਾ ਆਸਰਾ ਅਤੇ ਸਾਰੇ ਭਿੰਨ-ਭਿੰਨ ਸ਼ਬਦਾਂ ਬੋਲੀਆਂ ਅਤੇ ਆਵਾਜ਼ਾਂ ਦੀ ਆਧਾਰ ਆਨੰਦ ਪ੍ਰਮਾਤਮਾ ਦੇਵ ਹੈ ਇਸ ਦਸ਼ਾ ਵਿੱਚ ਆਪਣ ਲਈ ਤਿੰਨ ਦਰਜੇ ਆਉਂਦੇ ਹਨ ਅਸਤੀ ਭਾਂਤੀ ਪ੍ਰੀਯ ਅਸਤੀ ਜਦੋਂ ਇਹ ਭਾਸ ਆਵੇ ਕਿ ਦ੍ਰਿਸ਼ਟਮਾਨ ਸਰੀਰ ਅਤੇ ਆਕਾਰ ਹੈ ਨਹੀਂ ਤਾਂ ਅੰਦਰੋਂ ਹੀ ਸਾਖੀ ਦੁਆਰਾ ਆਵਾਜ਼ ਆਉਂਦੀ ਹੈ ਕਿ ਜਿਹੜਾ ਸਾਰੇ ਦ੍ਰਿਸ਼ਟਮਾਨ ਨੂੰ ਮਿੱਥਿਆ ਪ੍ਰਤੀਤ ਕਰ ਰਿਹਾ ਹੈ ਉਹ ਆਤਮਦੇਵ ਹੈ ਇਸ ਅਨੁਭਵ ਦੀ ਦਸ਼ਾ ਦੇ ਖੁੱਲਣ ਤੋਂ ਪਹਿਲਾਂ ਖੋਜੀ ਨੂੰ ਹਰ ਵੇਲੇ ਅਤੇ ਹਰ ਪਾਸੇ ਸਰੀਰ ਅਤੇ ਹੋਰ ਆਕਾਰ ਪ੍ਰਤੱਖ ਵਸਤੂ ਪ੍ਰਤੀਤ ਹੁੰਦੇ ਸਨ ਆਤਮਾ ਇੱਕ ਰੁੱਖਾ ਜਿਹਾ ਹੀ ਖਿਆਲ ਹੁੰਦਾ ਸੀ ਹੁਣ ਆਤਮਾ ਪ੍ਰਤੱਖ ਭਾਸਦੀ ਹੈ ਤੇ ਦੇਹ ਸਾਰੇ ਦ੍ਰਿਸ਼ਟਮਾਨ ਸਹਿਤ ਮਿਥਿਆ ਹੋ ਜਾਂਦੀ ਹੈ ਸਾਰਾ ਵਿਸ਼ਵ ਸੰਸਾਰ ਹਰੀ ਦਾ ਆਭਾਸ ਨਜ਼ਰੀ ਆਉਣ ਲੱਗ ਪੈਂਦਾ ਹੈ ਅਤੇ ਹਰੀ ਪ੍ਰਤੱਖ ਹੋ ਜਾਂਦਾ ਹੈ ਭਾਂਤੀ ਇਸ ਛਿਨ ਦੇ ਮਗਰੋਂ ਖੋਜੀ ਹੋਰ ਸਤਸੰਗ ਨਿਸ਼ਕਾਮ ਸੇਵਾ ਗੁਰਮੰਤਰ ਦਾ ਅਭਿਆਸ ਕਰੀ ਜਾਵੇ ਸਮਾਂ ਪਾ ਕੇ ਸਹਿ ਸੁਭਾਏ ਭਾਂਤੀ ਦਰਜਾ ਆ ਜਾਵੇਗਾ ਟੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਪੌਣ ਪਾਣੀ ਬੈਸੰਤਰ ਅਥਵਾ ਕੁਦਰਤ ਦੇ ਹਰ ਰੰਗ ਅਤੇ ਕ੍ਰਿਸ਼ਨ ਵਿੱਚ ਕ੍ਰਿਸ਼ਮੇ ਵਿੱਚ ਵਾਹਿਗੁਰੂ ਭਾਸਦਾ ਹੈ ਪ੍ਰੀਅ ਇਸ ਤਰ੍ਹਾਂ ਦ੍ਰਿਸ਼ਟਮਾਨ ਵਿੱਚ ਵਾਹਿਗੁਰੂ ਦੇ ਪ੍ਰਤੀਤ ਹੋਣ ਦੇ ਉਪਰੰਤ ਕੁਝ ਸਮਾਂ ਹੋਰ ਸਤਸੰਗ ਤੇ ਅਭਿਆਸ ਕਰਨ ਦੇ ਮਗਰੋਂ ਖੋਜੀ ਦੀ ਬਿਰਤੀ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦੀ ਹੈ ਤੇ ਆਪਣੇ ਆਪ ਵਿੱਚ ਮਸਤ ਹੋ ਜਾਂਦਾ ਹੈ ਇਸ ਦਾ ਫੁਰਨਾ ਸਾਰੇ ਦ੍ਰਿਸ਼ਟਮਾਨ ਪਦਾਰਥਾਂ ਵੱਲੋਂ ਮੁੜ ਜਾਂਦਾ ਹੈ ਸਾਰੀਆਂ ਵਾਸ਼ਨਾਵਾਂ ਨਸ਼ਟ ਹੋ ਜਾਂਦੀਆਂ ਹਨ ਅਤੇ ਇਹ ਸਤ ਚਿਤ ਆਨੰਦ ਦੇ ਅਥਾਹ ਸਮੁੰਦਰ ਵਿੱਚ ਸਰਸ਼ਾਰ ਆਪਣੇ ਆਪ ਦਾ ਰੰਗ ਮਾਣਦਾ ਹੈ ਸਿਮਰਨ ਅਭਿਆਸ ਦੀਆਂ ਚਾਰ ਪੌੜੀਆਂ ਬੈਖਰੀ ਰਸਨਾ ਦੁਆਰਾ ਮੱਧਮ ਜੀਵ ਦੀ ਟੀਸੀ ਹਿੱਲੇ ਹੋਰ ਮੂੰਹ ਨਾ ਹਿੱਲੇ ਪਸੰਤੀ ਸਵਾਸ ਦੁਆਰਾ ਫਿਰ ਪਰਾ ਵਿੱਚ ਅਭਿਆਸ ਕਰਦਿਆਂ ਕਰਦਿਆਂ ਸੁੱਤੇ ਸਿੱਧ ਹੀ ਸੁਰਤ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ ਹਜ਼ੂਰੀ ਦੀ ਸਦਾ ਲੋੜ ਰਹਿੰਦੀ ਹੈ ਸਿੱਖ ਹਰ ਸਮੇਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਭਿਆਸ ਕਰੇ ਅਤੇ ਜਦ ਚਿੱਤ ਡੋਲੇ ਬੇਨਤੀ ਕਰੇ ਸਤਿਗੁਰੂ ਮਾੜਾ ਹਾਂ ਚੰਗਾ ਹਾਂ ਤੇਰਾ ਹਾਂ ਰੋਮਾਂ ਬਾਰੇ ਰੋਮ ਕਟਣੇ ਸਤਿਗੁਰੂ ਦੇ ਸਰੀਰ ਨੂੰ ਛੇਦਣਾ ਹੈ ਜਿਹੜੇ ਪ੍ਰੇਮੀ ਕੁਰਹਿਤਾਂ ਤੋਂ ਰਹਿਤ ਹੋ ਕੇ ਕਲਗੀਆਂ ਵਾਲੇ ਦੇ ਚਰਨਾਂ ਨਾਲ ਪ੍ਰੇਮ ਕਰਦੇ ਹਨ ਉਹਨਾਂ ਨੂੰ ਥੋੜੇ ਚਿਰ ਵਿੱਚ ਸਿਮਰਨ ਦੀ ਰੌਂ ਚੱਲਦੀ ਹੈ ਅਤੇ ਆਤਮਿਕ ਆਨੰਦ ਮਾਣਦੇ ਹਨ ਮਨ ਸ਼ਾਂਤ ਹੋ ਜਾਂਦੇ ਹਨ ਰੋਮ ਰੋਮ ਵਿੱਚ ਰਖਿਓਨ ਕਰ ਕਰ ਬ੍ਰਹਮੰਡ ਕਰੋੜ ਪਸਾਰਾ 14 14 ਲੋਕ ਮਝਾਰ ਰੋਮ ਰੋਮ ਮੈਂ ਬਸਹਿ ਮੁਰਾਰ ਮਾਨਸ ਜਨਮ ਹੀਰਾ ਜਨਮ ਹੀਰਾ ਜਨਮ ਨਹੀਂ ਤੈਨੂੰ ਥਿਉਣਾ ਕਰ ਲੈ ਬੇਨਤੀਆਂ ਸੰਤ ਜੀ ਕਿਹਾ ਕਰਦੇ ਸੀ ਕਿ ਪ੍ਰੇਮਿਓ ਹੀਰਾ ਜਨਮ ਨਹੀਂ ਜੇ ਥਿਉਣਾ ਕਰ ਲੋ ਬੇਨਤੀਆਂ ਵੇਖਿਓ ਜੇ ਕਿਤੇ ਕੜਾਹ ਪ੍ਰਸ਼ਾਦ ਖੀਰ ਤੇ ਹੋਰ ਪਦਾਰਥਾਂ ਵਿੱਚ ਹੀ ਨਾ ਅਟਕ ਜਾਣਾ ਨਾਮ ਸਿਮਰਨ ਨੂੰ ਮੁੱਖ ਰੱਖ ਕੇ ਸੇਵਾ ਕਰ ਲਓ ਤਾਂ ਅਮੋਲਕ ਜਨਮ ਸਫਲ ਹੋ ਜਾਵੇਗਾ ਅੰਮ੍ਰਿਤ ਛਕਣ ਤੋਂ ਬਾਅਦ ਦੀ ਦਸ਼ਾ ਅੰਮ੍ਰਿਤ ਛਕਣ ਤੋਂ ਬਾਅਦ ਇਹ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਗੁਰੂ ਸਿੱਖ ਦਾ ਰਖਵਾਲਾ ਹੈ ਦੁਨੀਆ ਦੇ ਬੇਅੰਤ ਕੁਕਰਮਾਂ ਵਿਸ਼ੇ ਵਿਕਾਰਾਂ ਮਾਨ ਵਡਿਆਈ ਤੇ ਈਰਖਾ ਦੀ ਅੱਗ ਤੋਂ ਸਤਿਗੁਰੂ ਬਚਾਈ ਰੱਖਦੇ ਹਨ ਅੰਮ੍ਰਿਤ ਵੇਲੇ ਤੇ ਜ਼ੋਰ ਸੰਤ ਜੀ ਮਹਾਰਾਜ ਦਾ ਆਪਣਾ ਪ੍ਰੋਗਰਾਮ ਰਾਤ ਨੂੰ 1 ਵਜੇ ਉੱਠਣ ਦਾ ਸੀ ਬਾਕੀ ਸੰਗਤ ਵਾਸਤੇ ਵੀ ਇਹ ਪ੍ਰੇਰਣਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਸਿਮਰਨ ਨਾਲ ਜੁੜਨਾ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟਾ ਨਾਹੀ ਗੁਰੂ ਗ੍ਰੰਥ ਸਾਹਿਬ ਤੇ ਅਟਲ ਵਿਸ਼ਵਾਸ ਤੇ ਦਸਾਂ ਪਾਤਸ਼ਾਹਾਂ ਦਾ ਪ੍ਰਤੱਖ ਸਰੂਪ ਜਾਣਨਾ ਇੱਕ ਵਾਰੀ ਸਾਰੇ ਪੰਜਾਬ ਵਿੱਚ 1905 ਈਸਵੀ ਵਿੱਚ ਸਖਤ ਭੁਚਾਲ ਆਇਆ ਮਸਤਵਾਣਾ ਸਾਹਿਬ 4 ਵਜੇ ਦੇ ਕਰੀਬ ਅੰਮ੍ਰਿਤ ਵੇਲੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ ਸੰਤ ਜੀ ਮਹਾਰਾਜ ਮਹਾਰਾਜ ਦੀ ਤਾਬੇ ਵਿੱਚ ਬੈਠੇ ਹੋਏ ਸਨ ਤਾਂ ਭੁਚਾਲ ਦਾ ਇੱਕ ਵੱਡਾ ਝਟਕਾ ਆਇਆ ਤਾਂ ਸਾਰੀ ਸੰਗਤ ਗੁਰਦੁਆਰਾ ਸਾਹਿਬ ਤੋਂ ਬਾਹਰ ਭੱਜ ਗਈ ਪਰ ਸੰਤ ਜੀ ਮਹਾਰਾਜ ਦੀ ਤਾਬੇ ਤੋਂ ਨਹੀਂ ਹਿੱਲੇ ਤਾਂ ਇੱਕ ਪ੍ਰੇਮੀ ਨੇ ਗੁਰਦੁਆਰੇ ਆ ਕੇ ਉਹਨਾਂ ਨੂੰ ਜੱਫੀ ਪਾ ਕੇ ਕਿਹਾ ਮਹਾਰਾਜ ਜੀ ਗੁਰੂ ਘਰ ਵਿੱਚ ਸਰੀਰ ਦੀ ਰਾਖੀ ਕਰਨ ਦਾ ਹੁਕਮ ਹੈ ਸਾਂਝੀ ਨੇ ਹੁਕਮ ਦਿੱਤਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦਾ ਪ੍ਰਤੱਖ ਸਰੂਪ ਅਕਾਲ ਪੁਰਖ ਦੀ ਦੇਹ ਹਨ ਅਸੀਂ ਮਹਾਰਾਜ ਜੀ ਦੀ ਹਜ਼ੂਰੀ ਛੱਡ ਕੇ ਕਿੱਥੇ ਜਾਈਏ ਸੇਵਾ ਤੋਂ ਬਗੈਰ ਮਨ ਵਿੱਚ ਨਿਮਰਤਾ ਗਰੀਬੀ ਨਹੀਂ ਆਉਂਦੀ ਸਾਂਝੀ ਦਾ ਫਰਮਾਨ ਹੈ ਕਿ ਭਾਈ ਸੇਵਾ ਤੋਂ ਬਗੈਰ ਗਰੀਬੀ ਨਹੀਂ ਆਉਂਦੀ ਭਾਵੇਂ ਪ੍ਰਾਣੀ ਕਿੰਨਾ ਹੀ ਅਭਿਆਸੀ ਕਿਉਂ ਨਾ ਹੋਵੇ ਦੇ ਅਭਿਮਾਨ ਨਹੀਂ ਟੁੱਟਦਾ ਅਤੇ ਆਤਮਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੇਸਾਂ ਦੀ ਮਹੱਤਤਾ ਇੱਕ ਦਿਨ ਮਹਾਰਾਜ ਜੀ ਦੇ ਕੋਲ ਦੋ ਪੰਡਤ ਸਾਧੂ ਦੇ ਭੇਸ ਵਿੱਚ ਆਏ ਮਹਾਰਾਜ ਜੀ ਨੇ ਆਖਿਆ ਤੁਸੀਂ ਸਾਧੂ ਹੋ ਕੇ ਕੇਸ ਕਟਾਉਂਦੇ ਹੋ ਜਦ ਤੱਕ ਤੁਸੀਂ ਕੇਸ ਧਾਰਨ ਦਾ ਪ੍ਰਣ ਨਹੀਂ ਕਰਦੇ ਅਸੀਂ ਤੁਹਾਡਾ ਪ੍ਰਸ਼ਾਦ ਨਹੀਂ ਗ੍ਰਹਿਣ ਕਰਨਾ ਤਾਂ ਇੱਕ ਪੰਡਤ ਨੇ ਕਿਹਾ ਕਿ ਕੇਸ ਰੱਖਣ ਨਾਲ ਮੇਰੀਆਂ ਜਾੜਾਂ ਦੁਖਦੀਆਂ ਹਨ ਦੂਸਰੇ ਨੇ ਕਿਹਾ ਜੀ ਮੇਰੀਆਂ ਅੱਖਾਂ ਦੁਖਣ ਲੱਗ ਜਾਂਦੀਆਂ ਹਨ ਇਹ ਸੁਣ ਕੇ ਸੰਤ ਜੀ ਨੇ ਦੋਹਾਂ ਨੂੰ ਆਪੋ ਆਪਣੇ ਆਮਣੇ ਸਾਹਮਣੇ ਬਿਠਾ ਕੇ ਇੱਕ ਦੂਜੇ ਦੀਆਂ ਇੱਕ ਇੱਕ ਦੀਆਂ ਇੱਕ ਦੀਆਂ ਅੱਖਾਂ ਤੇ ਦੂਜੇ ਦੀਆਂ ਜਾੜਾਂ ਤੇ ਆਪਣੇ ਪਵਿੱਤਰ ਹੱਥਾਂ ਨਾਲ ਛਿੱਟੇ ਮਾਰ ਕੇ ਫਰਮਾਇਆ ਕਿ ਪ੍ਰੇਮੀਓ ਅੱਜ ਤੋਂ ਕੇਸ ਰੱਖ ਲਵੋ ਤੁਹਾਡੀਆਂ ਅੱਖਾਂ ਦੇ ਜੜਾਂ ਕਦੇ ਨਹੀਂ ਦੁਖਣਗੀਆਂ ਭਾਗਾਂ ਵਾਲੇ ਸਾਧੂਆਂ ਨੇ ਵਚਨ ਮੰਨ ਲਿਆ ਤੇ ਕੇਸ ਧਾਰਨ ਦਾ ਪ੍ਰਣ ਕੀਤਾ ਉਸ ਤੋਂ ਬਾਅਦ ਉਹ ਦੋਵੇਂ ਅੰਮ੍ਰਿਤਧਾਰੀ ਸਿੰਘ ਸਜ ਗਏ ਇਹਨਾਂ ਦੀਆਂ ਅੱਖਾਂ ਤੇ ਜੜਾਂ ਕਦੇ ਨਹੀਂ ਦੁਖੀਆਂ ਪੰਥ ਦੀ ਤਰੱਕੀ ਲਈ ਸੰਤਾਂ ਦੇ ਅਮੋਲਕ ਬਚਨ ਸਾਧ ਸੰਗਤ ਜੀ ਅਸੀਂ ਸਾਰੇ ਇਹੋ ਚਾਹੁੰਦੇ ਹਾਂ ਕਿ ਖਾਲਸਾ ਪੰਥ ਦੀ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋਵੇ ਪਰ ਪ੍ਰੇਮੀਓ ਇਹ ਤਰੱਕੀ ਉਸ ਦਿਨ ਹੀ ਹੋਵੇਗੀ ਜਦ ਅੰਮ੍ਰਿਤ ਵੇਲੇ ਸਵਾ ਪੈਰ 3 ਵਜੇ ਪਿੰਡ ਪਿੰਡ ਨਗਰ ਨਗਰ ਕਸਬੇ ਕਸਬੇ ਤੇ ਸ਼ਹਿਰ ਸ਼ਹਿਰ ਦੀਆਂ ਖੂਹਾਂ ਤੇ ਸਾਧ ਸੰਗਤ ਦੇ ਡੋਲ ਖੜਕਣਗੇ ਅਤੇ ਇੱਕ ਓੰਕਾਰ ਸਤਨਾਮ ਦੀ ਧੁਨੀ ਉੱਠੇਗੀ ਜਿਸ ਦਿਨ ਸਾਰੇ ਗੁਰੂ ਖਾਲਸੇ ਦਾ ਇੱਕੋ ਹੀ ਖਜ਼ਾਨਾ ਹੋ ਜਾਵੇਗਾ ਅਤੇ ਗੁਰੂ ਦੀਆਂ ਸੰਗਤਾਂ ਆਪਣੇ ਦਸਵੰਦ ਅਤੇ ਕਾਰ ਭੇਟਾ ਇਸ ਖਜ਼ਾਨੇ ਵਿੱਚ ਸਾਲ ਦੇ ਸਾਲ ਜਾਂ ਮਹੀਨੇ ਦੇ ਮਹੀਨੇ ਜਮ੍ਹਾਂ ਕਰਵਾਉਣਗੀਆਂ ਫਿਰ ਆਸ਼ਰਮਾਂ ਤੇ ਆਸ਼ਰਮਾਂ ਤੇ ਪੰਥਕ ਕਾਰਜਾਂ ਲਈ ਕਿਸੇ ਮੰਗ ਤੇ ਤੇ ਅਪੀਲ ਦੀ ਲੋੜ ਨਹੀਂ ਪਵੇਗੀ ਮੰਗ ਕਰਨ ਨਾਲ ਖਾਲਸੇ ਜੀ ਦੇ ਨਿਰਭੈ ਅਤੇ ਬੇਪਰਵਾਹ ਹਿਰਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਪੰਥ ਦੇ ਸਾਰੇ ਅੰਗ ਨਾਮ ਜਪਣ ਅਤੇ ਹਰੀ ਕੀਰਤਨ ਨੂੰ ਮੁੱਖ ਕਾਰ ਸਮਝਣ ਅਤੇ ਆਪ ਦੇ ਸਾਰੇ ਕਾਰੋਬਾਰ ਗੁਰਮੁਖੀ ਅੱਖਰਾਂ ਦੁਆਰਾ ਚਲਾਉਣ ਭਾਈ ਨਾਮ ਜਪਣਾ ਪ੍ਰਾਣੀ ਮਾਤਰ ਦਾ ਮੁੱਖ ਧਰਮ ਹੈ ਜਿਵੇਂ ਘੜੀ ਇੱਕ ਰਸ ਟਿਕ ਟਿਕ ਕਰਦੀ ਹੈ ਇਸੇ ਤਰ੍ਹਾਂ ਹਰ ਇੱਕ ਸਿੱਖ ਆਪਣੀ ਮਨ ਬਿਰਤੀ ਅਤੇ ਸਵਾਸਾਂ ਨੂੰ ਨਾਮ ਨਾਲ ਜੋੜੀ ਰੱਖੇ ਦਮ ਦਮ ਸਦਾ ਸਮਾਲ ਦਾ ਦਮ ਨਾ ਬਿਰਥਾ ਜਾਏ ਦੇਹਧਾਰੀ ਗੁਰੂ ਤਾਂ ਕਦੇ ਹੋਇਆ ਹੀ ਨਹੀਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਦਰਸ਼ਨ ਦਿੰਦੇ ਸਨ ਤਾਂ ਠੋਕਰ ਸ਼ਬਦ ਦੀ ਹੀ ਮਾਰਦੇ ਸਨ ਸੋ ਗੁਰੂ ਸ਼ਬਦ ਹੀ ਹੈ ਦੇ ਨਹੀਂ ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਹਰ ਵਕਤ ਹੋ ਰਹੇ ਹਨ ਇੱਕ ਪ੍ਰੇਮੀ ਨੇ ਪੁੱਛਿਆ ਤੁਸੀਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਹਜੂਰ ਸਾਹਿਬ ਕੀਤੇ ਸੀ ਕਿਰਪਾ ਕਰਕੇ ਦੱਸੋ ਉਹ ਦਰਸ਼ਨ ਕਿਸ ਤਰ੍ਹਾਂ ਦੇ ਸਨ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਦਰਸ਼ਨ ਤਾਂ ਹੁਣ ਵੀ ਹੋ ਰਹੇ ਹਨ ਇਹ ਕਹਿ ਕੇ ਉਹ ਪ੍ਰੇਮੀ ਦੇ ਦਾੜੇ ਤੇ ਦੋਵੇਂ ਹਸਤ ਕਮਲ ਫੇਰ ਕੇ ਆਖਿਆ ਇਹ ਸਾਬਤ ਸੂਰਤ ਕਲਗੀਆਂ ਵਾਲੇ ਦੀ ਹੀ ਹੈ ਮਹਾਰਾਜ ਜੀ ਨੇ ਫਰਮਾਇਆ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕਲਯੁਗ ਵਿੱਚ ਆਤਮ ਆਤਮਿਕ ਸ਼ਾਂਤੀ ਦੀ ਲਹਿਰ ਅਤੇ ਹਿੰਦੁਸਤਾਨ ਦਾ ਸੁਖੀ ਹੋਣਾ ਇੱਕ ਦਿਨ ਇੱਕ ਪ੍ਰੇਮੀ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਹਿੰਦੁਸਤਾਨ ਹਿੰਦੁਸਤਾਨ ਕਦੋਂ ਸੁਖੀ ਹੋਵੇਗਾ ਭਾਈ ਜਿਸ ਦਿਨ ਸਾਰੇ ਨਗਰਾਂ ਅਤੇ ਸ਼ਹਿਰਾਂ ਵਿੱਚ ਪ੍ਰੇਮੀ ਆਪਣੀ ਕਮਾਈ ਕਰਕੇ ਇੱਕ ਲੰਗਰ ਵਿੱਚ ਪਾ ਦੇਣਗੇ ਅਤੇ ਸਾਰੇ ਵਿਆਹ ਸ਼ਾਦੀ ਹੋਰ ਦੁਨੀਆ ਦੇ ਵਿਆਹ ਲੰਗਰ ਦੁਆਰਾ ਹੀ ਕਰਨਗੇ ਉਸ ਦਿਨ ਦੇਸ਼ ਸੁਖੀ ਵਸੇਗਾ ਤੇ ਜਿਸ ਦਿਨ ਉਸਤਰੇ ਗੁੱਛੀਆਂ ਗੱਡੀਆਂ ਵਿੱਚ ਲੱਦ ਕੇ ਕਰਾਚੀ ਸਮੁੰਦਰ ਸਮੁੰਦਰ ਵਿੱਚ ਸੁੱਟ ਆਉਣਗੇ ਉਸ ਦਿਨ ਦੁਖੀ ਹੋ ਜਾਵੇਗਾ ਫਿਰ ਹੱਸ ਕੇ ਬੋਲੇ ਆਦ ਬਰਮਾ ਜੁਗਾਦ ਨਾਈ ਲੰਡੀ ਬੁੱਚੀ ਪਿੱਛੋਂ ਆਈ ਜੰਮਦਾ ਸਭ ਖਾਲਸਾ ਹੈ ਫਿਰ ਨਾਈ ਕਿਸੇ ਦੀ ਸੁਨਤ ਕਰਕੇ ਮੁਸਲਮਾਨ ਬਣਾ ਦਿੰਦਾ ਹੈ ਤੇ ਕਿਸੇ ਦੀ ਬੋਦੀ ਰੱਖ ਕੇ ਹਿੰਦੂ ਇਹ ਫੋਕਟ ਬਨਾਵਟ ਸਾਰੇ ਦੁੱਖ ਲੜਾਈ ਝਗੜੇ ਦਾ ਕਾਰਨ ਬਣ ਜਾਂਦੀ ਹੈ ਗੁਰੂ ਸਿੱਖ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਚੁੱਕ ਲੈਂਦਾ ਹੈ ਅਤੇ ਹਰ ਕਿਸਮ ਦੀ ਸਹਾਇਤਾ ਕਰਦਾ ਹੈ ਗੁਰਸਿੱਖ ਦੀ ਕੀ ਧਾਰਨਾ ਹੋਣੀ ਚਾਹੀਦੀ ਹੈ ਗੁਰਸਿੱਖ ਵਾਸਤੇ ਇਸ ਰਹਿਤ ਦੀ ਲੋੜ ਹੈ ਮੁਖ ਭਗਤ ਵਰਤਨ ਵੈਰਾਗ ਦ੍ਰਿੜ ਗਿਆਨ ਮਨੋਨਾਸ਼ ਵਾਸ਼ਨਾ ਖੈ ਸਿੱਖ ਗੁਰੂ ਨਾਲ ਇੱਕਮਿਕ ਹੋ ਜਾਵੇ ਇਸ ਦੇ ਮੁਖੋਂ ਧੰਨ ਗੁਰੂ ਨਾਨਕ ਨਿਕਲੇ ਅਤੇ ਸਤਿਗੁਰੂ ਦੇ ਚਰਨ ਕਮਲਾਂ ਦਾ ਨਿਵਾਸ ਹੋਵੇ ਕੀਰਤਨ ਵਿੱਚ ਅੰਤਰਾਤਮੇ ਜੁੜਨਾ ਸ਼ਬਦ ਕੀਰਤਨ ਦਾ ਅਸਲੀ ਮੰਤਵ ਇਹ ਹੈ ਕਿ ਦ੍ਰਿਸ਼ਟਮਾਨ ਤੋਂ ਬਿਰਤੀ ਦੂਰ ਹੋ ਕੇ ਅੰਤਰਾਤਮੇ ਜੁੜ ਜਾਵੇ ਸਿੱਖ ਦਾ ਧਰਮ ਹੈ ਭਾਵੇਂ ਗੋਲੀ ਸਰੀਰ ਵਿੱਚੋਂ ਪਾਰ ਲੰਘ ਜਾਵੇ ਸ਼ਬਦ ਕੀਰਤਨ ਤੋਂ ਬਿਰਤੀ ਨਾ ਉਖੜੇ ਇਹ ਸਰੀਰ ਅਨਿਤ ਹੈ ਜੇ ਕੀਰਤਨ ਕਰਦਿਆਂ ਸਰੀਰ ਛੁੱਟ ਜਾਵੇ ਤਾਂ ਪੂਰਨ ਭਾਗ ਤ੍ਰਿਗ ਹੈ ਉਹ ਸਿੱਖ ਜਿਹੜਾ ਆਪਣੇ ਕਿਸੇ ਅੰਗ ਨੂੰ ਫੜਕਣ ਦੇਵੇ ਕੀਰਤਨ ਸਮੇਂ ਪੰਥ ਨੂੰ ਇਕੱਠਾ ਕਰਨ ਦਾ ਉਦੇਸ਼ ਇੱਕ ਦਿਨ ਕੁਝ ਅਕਾਲੀ ਸੰਤ ਜੀ ਕੋਲ ਆਏ ਤੇ ਕਹਿਣ ਲੱਗੇ ਕਿ ਪੰਥ ਵਿੱਚ ਬੜੀ ਫੁੱਟ ਪੈ ਗਈ ਹੈ ਇਸ ਵੈਰ ਨੂੰ ਦੂਰ ਕਰਨ ਦਾ ਉਪਦੇਸ਼ ਦੱਸੋ ਸੰਤ ਜੀ ਨੇ ਫਰਮਾਇਆ ਕਿ ਸਾਰੇ ਧੜਿਆਂ ਦੇ ਆਗੂ ਅਕਾਲ ਤਖਤ ਤੇ ਆ ਕੇ ਮਿਲ ਕੇ ਕੀਰਤਨ ਕਰਨ ਸ਼ਬਦ ਆਪੇ ਹੀ ਮਿਲਾ ਦੇਵੇਗਾ ਤੇ ਹੋਰ ਕਿਹਾ ਜਿਸ ਦਿਨ ਗੁਰੂ ਖਾਲਸਾ ਆਪਣੇ ਪੰਜ ਆਗੂ ਇਹਨਾਂ ਦਾ ਇੱਕ ਸਾਥੀ ਚੁਣ ਲਵੇਗਾ ਤੇ ਇਹਨਾਂ ਦੀ ਆਗਿਆ ਵਿੱਚ ਚੱਲੇਗਾ ਜਿਸ ਕੰਮ ਨੂੰ ਹੱਥ ਪਾਵੇਗਾ ਫਤਿਹ ਹੋ ਜਾਵੇਗਾ ਚੁਣਨ ਵੇਲੇ ਕਿਸੇ ਦਾ ਲਿਹਾਜ਼ ਨਾ ਹੋਵੇ ਸਿੱਧੀ ਸਪਸ਼ਟ ਗੱਲ ਜੋ ਦਿਲ ਵਿੱਚ ਹੋਵੇ ਆਖੀ ਜਾਵੇ ਪਰ ਜਦ ਇੱਕ ਵਾਰੀ ਪੰਥ ਦੇ ਮੁਖੀ ਚੁਣੇ ਜਾਣ ਫੇਰ ਭਾਵੇਂ ਉਹ ਮਿੱਟੀ ਦੇ ਮਾਧੋ ਵੀ ਹੋਣ ਜਦ ਤੱਕ ਉਹਨਾਂ ਦਾ ਸਰੀਰ ਹੈ ਗੁਰੂ ਦੀ ਰਹਿਤ ਚ ਪ੍ਰਪੱਕ ਹਨ ਉਹਨਾਂ ਦੀ ਆਗਿਆ ਮੰਨੀ ਜਾਵੇ ਇਹ ਨਾ ਹੋਵੇ ਅੱਜ ਟੀਸੀ ਦੇ ਚੜਾ ਦਿੱਤਾ ਕੱਲ ਸਿਰ ਭਾਰ ਹੇਠਾਂ ਮਾਰਿਆ ਐਸਾ ਪਵਿੱਤਰ ਉਪਦੇਸ਼ ਕਮਾਉਣ ਵਾਲੇ ਅਤੇ ਪ੍ਰਚਾਰਨ ਵਾਲੇ ਮਹਾਪੁਰਸ਼ਾਂ ਬਰ ਖਿਲਾਫ ਝੂਠ ਬੋਲ ਕੇ ਦੁਸ਼ਟ ਪ੍ਰਚਾਰ ਕਰਨ ਵਾਲਾ ਸੰਤਾਂ ਦੇ ਕੌਤਕ ਪੁਸਤਕ ਦਾ ਕਰਤਾ ਕੇਵਲ ਨਾਸਤਿਕ ਬਿਰਤੀ ਵਾਲਾ ਕਾਮਰੇਡ ਹੀ ਹੋ ਸਕਦਾ ਹੈ ਕਦਾ ਚਿੱਤ ਵੀ ਗੁਰੂ ਦਾ ਸਿੱਖ ਨਹੀਂ ਹੋ ਸਕਦਾ